ਹੰਸਾਂ ਦੇਖ ਤਰੰਦਿਆਂ ਬੱਗਾ ਆਇਆ ਜਾਓ ਡੁੱਬ ਹੋਏ ਬੱਗ ਬੱਪੜੇ ਸਿਰ ਤਲ ਉੱਪਰ ਪਾਓ ਹੰਸਾਂ ਦੇਖ ਤਰੰਦਿਆਂ ਬੱਗਾ ਆਇਆ ਜਾਓ ਹੰਸ ਦੀ ਜਿਹੜਾ ਉਹ ਤਰਦਾ ਸੀ ਮਾਇਆ ਦੇ ਉੱਤੇ ਹੀ ਗੱਲ ਕਰਦਾ ਸੀ ਜਿਹੜੀ ਮਾਇਆ ਤੋਂ ਉੱਪਰ ਉੱਠ ਕੇ ਕਰਦਾ ਸੀ ਨਿਰਾਕਾਰ ਦੀ ਗੱਲ ਕਰਦਾ ਸੀ ਵਿੱਚ ਥੱਲੇ ਜਾਂਦਾ ਨਹੀਂ ਸੀ ਮਾਇਆ ਤੋਂ ਉੱਪਰੇ ਗੱਲ ਰੱਖਦਾ ਸੀ ਮਾਇਆ ਦੇ ਵਿੱਚ ਲਿਪਤਤਾਈ ਹੋਣੇ ਨਹੀਂ ਸੀ ਦਿੰਦਾ ਆਪਣੀ ਗੱਲ ਦੇ ਜੋ ਦੀ ਕਥਾ ਕਹਾਣੀ ਕਥਾ ਸੀ ਉਹਦੇ ਚ ਮਾਇਆ ਦੀ ਲਿਪਤਤਾ ਕਿਤੇ ਹੁੰਦੀ ਹੋਈ ਨਹੀਂ ਸੀ ਮਾਇਆ ਦੇ ਮੋਹ ਦੀ ਨਾ ਮਾਇਆ ਦੀ ਕੋਈ ਗੱਲੇ ਨਹੀਂ ਸੀ ਹੁੰਦੀ ਮਾਇਆ ਤੋਂ ਉੱਪਰ ਉੱਠਿਆ ਹੀ ਗੱਲ ਕਰਦਾ ਸੀ ਉੱਪਰ ਉੱਠ ਕੇ ਹੀ ਬੋਲਦਾ ਸੀ ਚਾਹੇ ਘੰਟਾ ਬੋਲਦਾ ਚਾਹੇ 5 ਮਿੰਟ ਬੋਲਦਾ ਚਾਹੇ 10 ਘੰਟੇ ਬੋਲਦਾ ਮਾਇਆ ਤੇ ਥੱਲੇ ਟੱਚ ਕਰਦਾ ਹੀ ਨਹੀਂ ਅਲੱਗ ਹੋ ਕੇ ਮਾਇਆ ਤੋਂ ਰਹਿੰਦਾ ਉਹ ਤਰਦਾ ਹੰਸਾਂ ਦੇਖ ਤਰਦਿਆਂ ਬੱਗਾ ਮਿਆ ਜੋ ਕੋਈ ਬੱਗੇ ਕੱਪੜੇ ਵਾਲਾ ਚਿੱਟੇ ਸੂਟ ਪਾ ਕੇ ਬਹਿ ਗਿਆ ਉੱਥੇ ਕਥਾ ਕਰਨ ਉਹ ਵੀ ਲੱਗਿਆ ਰੀਸ ਉਹ ਵੀ ਕਥਾ ਉਹ ਉਹ ਵੀ ਟੀਕਾ ਲਿਖਣ ਲੱਗ ਗਿਆ ਚਿੱਟੇ ਕੱਪੜੇ ਪਾ ਕੇ ਪੰਡਤ ਹੋਏ ਬੱਗ ਬੱਪੜੇ ਪੰਡਤ ਤਾਂ ਕੇ ਟੀਕਾ ਕਰਨ ਲੱਗ ਗਿਆ ਆ ਕਥਾ ਬਾਜਕ ਬਹਿ ਗਿਆ ਕਿ ਹੰਸ ਨੂੰ ਤਰਦਾ ਦੇਖ ਕੇ ਠੀਕ ਕਥਾ ਕਥਾ ਬਾਜਕ ਬਹਿ ਗਿਆ ਕਿ ਚਿੱਟੇ ਪਾ ਕੇ ਕੱਪੜੇ ਬੱਗਾ ਵੀ ਆਇਆ ਚਾਓ ਡੁੱਬ ਬੂਏ ਬੱਗ ਬੱਪੜੇ ਸਿਰ ਤਨ ਉੱਪਰ ਪਾਉ ਡੁੱਬ ਕੇ ਮਾਇਆ 'ਚ ਮਰ ਗਏ ਸਾਰੇ ਮਾਇਆ ਦੇ ਅਰਥ ਕਰਤੇ ਅੱਜ ਮਾਇਆ ਦੇ ਅਰਥ ਡੁੱਬੇ ਕਰ ਰਹੇ ਨੇ ਹੋਰ ਕੀ ਕਰ ਰਹੇ ਨੇ ਡੁੱਬ ਬੂਏ ਬੱਗ ਬੱਪੜੇ ਆ ਸਾਰੇ ਜਿਹਨੇ ਗ੍ਰੰਥ ਲਿਖੇ ਹੋਏ ਨੇ ਸਮਰਤ ਸ਼ਾਸਤਰ ਲਿਖੇ ਨੇ ਸਭ ਡੁੱਬੇ ਹੋਏ ਨੇ ਵੇਦ ਦਾ ਜੋ ਟੀਕਾ ਕੀਤਾ ਸਮਰਤ ਸ਼ਾਸਤਰ ਨੇ ਪੁੰਨ ਪਾਪ ਕਰਤਾ ਜਿਹਨੂੰ ਕੋ ਪੁੰਨ ਪਾਪ ਵੇਦ ਮੰਦਾ ਹੀ ਨਹੀਂ ਡੂਬੂਏ ਬੱਪੜੇ ਸਿਰ ਤਲ ਉੱਪਰ ਪਾਂ ਉਲਟੇ ਹੋ ਗਏ ਸਿਰ ਤਲ ਪੁੱਠੀ ਕਰਤੀ ਸਾਰੀ ਵਿਚਾਰ ਤਾਰਾ ਸਿਰ ਥੱਲੇ ਨੂੰ ਹੋ ਗਿਆ ਜੇ ਹੁਣ ਪਾਣੀ 'ਚ ਕਿਸੇ ਦਾ ਸਿਰ ਡਬੋ ਦਈਏ ਸਾਰਾ ਸਰੀਰ ਸਾਰਾ ਸਰੀਰ ਬਾਹਰ ਹੋਵੇ ਕੱਲਾ ਸਿਰ ਡਬੋਦੇ ਮਰ ਜਾਂਦਾ ਸਾਰਾ ਡਬੋਣ ਦੀ ਲੋੜ ਨਹੀਂ ਸਾਰਾ ਬਾਹਰ ਹੈ ਬਸ ਨੱਕ ਤੇ ਡਬੋ ਦੋ ਮੂੰਹ ਤੇ ਮੂੰਹ ਨੱਕ ਤੇ ਡਬੋ ਦੋ ਬਾਕੀ ਜਾਏ ਮੋਢੇ ਬਣਾ ਡੁੱਬਣ ਜਾਏ ਘੰਟੇ ਬਾਅਦ ਦੇਖ ਲਿਓ 15 ਮਿੰਟ ਬਾਅਦ ਵੀ ਕੀ ਹਾਲ ਹੈ ਸਿਰ ਤਰ ਉੱਪਰ ਪਾਉ ਪੈਰ ਉੱਪਰ ਨੂੰ ਕਰਤਾ ਸਿਰ ਥੱਲੇ ਨੂੰ ਕਰਤਾ ਬਗਲਾ ਮਰ ਜਾਂਦਾ ਜੇ ਬਗਲੇ ਦਾ ਸਿਰ ਡਬੋ ਦਈਏ ਪਾਣੀ 'ਚ ਮਰ ਜਾਊਗਾ ਹਾਂਜੀ